ਪਵੜੀ ਸਦਾ ਧੂੜ ਪਨੀਤ ਤੇਰੇ ਜਨੂ ਤਦਾ ਧੂੜ ਪੁਨੀਤ ਤੇਰੇ ਜਨੂ ਤੇਰੇ ਜਿਹੜੇ ਜਨ ਨੇ ਉਪਨੀਤ ਧੂੜ ਹੁੰਦੇ ਨੇ ਧੂੜ ਪੁਨੀਤ ਪੁਨੀਤ ਧੂੜ ਸੱਚਖੰਡ ਤੋਂ ਹੁੰਦੀ ਹੈ ਸੰਸਾਰ 'ਚ ਨਹੀਂ ਹੁੰਦੀ ਸੰਸਾਰ 'ਚ ਪਵਿੱਤਰ ਚੀਜ਼ ਹੁੰਦੀ ਹੈ ਪੁਨੀਤ ਹੁੰਦੀ ਹੈ ਪਵਿੱਤਰ ਹੁੰਦੀ ਹੈ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਚਲੀ ਜਾਂਦੀ ਹੈ ਸੱਚਖੰਡ 'ਚ ਪੁਨੀਤ ਸੱਚ ਸੱਚਖੰਡ ਚ ਜਿਹੜੀ ਪਿਓਰ ਜੋਤ ਆ ਨਾ ਪਿਓਰ ਜੋਤ ਉਹ ਪੁਨੀਤ ਜੋਤ ਜਦ ਧੂੜ ਸਰੂਪ ਹੈ ਜੋਤ ਕੀ ਹੈ ਚਾਨਣ ਜਿਹੜਾ ਆਤਮ ਗਿਆਨ ਦੀ ਧੂੜ ਹੈ ਜਦੋਂ ਬੋਲਦਾ ਹੈ ਨਾਨਕ ਗੁਰਬਾਣੀ ਬੋਲਦੀ ਹੈ ਇਹ ਜਿਹੜਾ ਗਿਆਨ ਹੈ ਉਹ ਧੂੜ ਹੈ ਇਹਦੇ ਨਾਲ ਮਨ ਸਾਫ ਹੁੰਦਾ ਧਨ ਉਹ ਜੇ ਰੁਚਿਆ ਮਨੁਆ ਜਿਹੜੇ ਤੇਰੇ ਜਾਣ ਹੁੰਦੇ ਨੇ ਉਹ ਧੂੜ ਪਨੀਤ ਹੁੰਦੇ ਨੇ ਧੂੜ ਪਨੀਤ ਆਪ ਵੀ ਧੂੜ ਪਨੀਤ ਹੁੰਦੇ ਨੇ ਉਹਦੇ ਵਿੱਚ ਸਮਾ ਜਾਂਦੇ ਨੇ ਸ਼ਬਦ ਚ ਜਾਂ ਸਮਾਉਣਾ ਧੂੜ ਪਨੀਤ ਬਣ ਕੇ ਸਮਾਇਆ ਜਾਊਗਾ ਜਿਵੇਂ ਹਵਾ 'ਚ ਜੇ ਕੋਈ ਪੱਥਰ ਸਮਾਊਗਾ ਪਹਿਲਾਂ ਉਹਨੂੰ ਪੀਸ ਕੇ ਬਰੀਕ ਹੋਣਾ ਪਊਗਾ ਤਾਂ ਇਹ ਹਵਾ ਨਾਲ ਵਿੱਚ ਉੱਡੂਗਾ ਪਤਾ ਚੜੂਗਾ ਧੂੜ ਪਨੀਤ ਤੇਰੇ ਜਨੂ ਧਨ ਉਹ ਜੇ ਰੁਚ ਇਹ ਧਨ ਉਹ ਆਦਮੀ ਨੇ ਜਿਨ੍ਹਾਂ ਦੇ ਅੰਦਰ ਇਸ ਧੂੜ ਦੀ ਇਸ ਗਿਆਨ ਧੂੜ ਦੀ ਹੀ ਰੁਚੀ ਭੁੱਖ ਹੈ ਇਸੇ ਗਿਆਨ ਦੀ ਇੱਛਾ ਹੈ ਇਸ ਦੀ ਉਹ ਇੱਛਾ ਹੈ ਇਸੇ ਨੂੰ ਤੋੜਦੇ ਫਿਰਦੇ ਨੇ ਉਹ ਵੀ ਤਨ ਨੇ ਗੁਰੂ ਅਮਰਦਾਸ ਉਸੇ ਨੂੰ ਤੋੜਦਾ ਫਿਰਦਾ ਸੀ ਉਹਨਾਂ ਦੇ ਇਸੇ ਨੂੰ ਰੋਲਦਾ ਫਿਰਦਾ ਸੀ ਪਰ ਐਂ ਦੱਸਿਆ ਸੀ ਕਿ ਆ ਦੇਵੀ ਤੋਂ ਮਿਲਦੀ ਹੈ ਪਤਨ ਕੀ ਉਹ ਉਹਨਾਂ ਦੀ ਕੋ ਹੋਊਗੀ ਉਹਨਾਂ ਨੇ ਦੇਵੀ ਜਨਨ ਨਹੀਂ ਬਣਾ ਦੇਵੀ ਤਾਂ ਬਣਾਉਣੀ ਸੀ ਮਤ ਗੁਰਮਤ ਦੇਵੀ ਹੈ ਦੇਵੀ ਬਣਾਤੀ ਮੂਰਤੀ ਦੀ ਜਦ ਕਿਹਾ ਕਿ ਸਾਰਾ ਜਿਹੜਾ ਜਗਮਾਤ ਹੈ ਜਗਮਾਤ ਜੀ ਨੇ ਜਗ ਪੈਦਾ ਕੀਤਾ ਹੋਰ ਜਗ ਕਿਵੇਂ ਪੈਦਾ ਕਰ ਆਦਮੀ ਔਰ ਔਰਤ ਦੋਏ ਨਹੀਂ ਜਗ ਪੈਦਾ ਕਰ ਸਕਦੇ ਇਸ ਕਰਕੇ ਹੋਰ ਦਾ ਕੁਝ ਹੋਰੇ ਬਣਾ ਲਿਆ ਐਸੀ ਗੱਲ ਰਜਾਤੀ ਕਿ ਮਸਲਾ ਹੱਲੇ ਨਹੀਂ ਹੋ ਸਕਿਆ ਹੁਣ ਗੁਰਬਾਣੀ ਨੇ ਕੀ ਕੀਤਾ ਗੁਰਬਾਣੀ ਨੇ ਸਾਰੇ ਸਿਮਰਤ ਸ਼ਾਸਤਰਾਂ ਦੀ ਜਿਹੜੀ ਵਿਆਖਿਆ ਕੀਤੀ ਹੈ ਆਪਣੇ ਢੰਗ ਨਾਲ ਉਹ ਜਿਹੜੇ ਉਹਨਾਂ ਦੇ ਮਾਤ ਦਾ ਅਰਥ ਸੀ ਜਗ ਮਾਤ ਉਹਨੂੰ ਮਤ ਮਾਤਾ ਕਹਿ ਕੇ ਉਹਦੀ ਸੈਂਸ ਬਦਲਦੀ ਸੰਤੋਖ ਪਿਤਾ ਕਹਿ ਕੇ ਉਹਦੀ ਸੈਂਸ ਬਦਲਦੀ ਉਹ ਅਖਰ ਇਸ ਤਰੀਕੇ ਨਾਲ ਸੋਚ ਕੇ ਰੱਖੇ ਨੇ ਗੁਰਬਾਣੀ 'ਚ ਵੇਦ ਪੁਰਾਣ ਸਿਮਰਤੀ ਦੇ ਵਿੱਚ ਜਿਹੜੇ ਅੱਖਰ ਸੀ ਸੁਦਾਖਰ ਉਹਦੇ ਅੱਖਰ ਸੋਧਦੇ ਨੇ ਸੁਦਾਖਰ ਦਾ ਮਤਲਬ ਉਹ ਅੱਖਰ ਸੋਧਦੇ ਨੇ ਵੇਦ ਪੁਰਾਣ ਔਰ ਸਿਮਰਤੀਆਂ ਜਿਹੜੇ ਅੱਖਰ ਆਏ ਸੀ ਉਹ ਸ਼ੁੱਧ ਕਰਤੇ ਸੁਦਾਖਰ ਕੀਨੇ RAM ਨਾਮ ਇੱਕ ਆਖਰ ਆਖਰ ਤੇ RAM ਨਾਮ ਦਾ ਰਿਜ਼ਲਟ ਕਰਦਾ ਉਹਨਾਂ ਨੇ ਨਾਮ ਨਾਮ ਲਾਤੇ ਜਾ ਕੇ ਜਿਵੇਂ ਦੇਵੀ ਮੱਤੀ ਦੇਵੀ ਦੇਵਰ ਜੇਸ਼ਟ ਮੱਤੀ ਜਿਹੜੀ ਦੇਵੀ ਹੈ ਗੁਰਮਤ ਰੂਪੀ ਜਿਹੜੀ ਦੇਵੀ ਹੈ ਇਹ ਸਭ ਤੋਂ ਵੱਡਾ ਜੇਸ਼ਟ ਦਾ ਮਤਲਬ ਸਭ ਤੋਂ ਵੱਡਾ ਵਰਦਾਨ ਦਿੰਦੀ ਹੈ ਦੇ ਵਰ ਵਰ ਦਿੰਦੀ ਹੈ ਜੇਸ ਸਭ ਤੋਂ ਵੱਡਾ ਕੀ ਅਵਨਾਸ਼ੀ ਰਾਜ ਦੇ ਦਿੰਦੀ ਦੋ ਘੜਾ ਦਿੰਦਾ ਤੇ ਅਵਨਾਸ਼ੀ ਰਾਜ ਸੰਸਾਰ ਦੇ ਕੇ ਦਿਖਾਓ ਘੜਾ ਦਿੰਦਾ ਨਾ ਕਿਸੇ ਨੇ ਮੰਗਿਆ ਸਿਮਰਤ ਸ਼ਾਸਤਰ ਦੇ ਵਿੱਚ ਰਾਜ ਨਾ ਕਿਸੇ ਨੇ ਦਿੱਤਾ ਇਹ ਮੰਗਿਆ ਹੀ ਨਹੀਂ ਕਿਸੇ ਤੇ ਮੰਗਿਆ ਕੀ ਹੈ ਮੇਰੇ ਜੀ ਪਤੀ ਮਰ ਗਿਆ ਉਹਨੂੰ ਲੈ ਕੇ ਦੋ ਲਾਜ਼ਮੀ ਮੰਗਿਆ ਦਾ ਹੋ ਸਕਦਾ ਇਹਨਾਂ ਨੇ ਇਹੀ ਪੜਾਈ ਸੀ ਫਿਰ ਉਹਨਾਂ ਦੀ ਮੋਹ ਨਾਲ ਜੋੜੇ ਹੋਏ ਨਹੀਂ ਤਾਂ ਲੱਗਦੇ ਸੀ ਜੇ ਪੜ੍ਹਾਈ ਨੂੰ ਹੀ ਹੁੰਦੀ ਸਿੱਖਾਂ ਵਿੱਚੋਂ ਕਿਸੇ ਵਿਅਕਤੀ ਨੇ ਜਾਂ ਕਿਸੇ ਆਦਮੀ ਨੇ ਜਾਂ ਜਨਾਨੀ ਨੇ ਕਦੇ ਗੁਰੂ ਘਰ ਤੋਂ ਇਹ ਮੰਗਿਆ ਹੋਵੇ ਵੀ ਮੇਰਾ ਮੁੰਡਾ ਮਰ ਗਿਆ ਉਹਨੂੰ ਵਾਪਸ ਲਿਆਓ ਜਾਂ ਮੇਰਾ ਪਤੀ ਮਰ ਗਿਆ ਉਹਨੂੰ ਵਾਪਸ ਲਿਆਓ ਕਿਉਂ ਨਹੀਂ ਮੰਗਿਆ ਉਹਨਾਂ ਤੋਂ ਕਿਉਂ ਮੰਗਦੇ ਰਹੇ ਗੁਰਮਤਿ ਪੜ੍ਹਾਈ ਹੋਰ ਜੇ ਪੜ੍ਹਾਈ ਗੁਰਮਤਿ ਵਾਲੀ ਪੜਾਉਂਦੇ ਕਿਉਂ ਮੰਗਦੇ ਹੋ ਇਹਨਾਂ ਵੱਲੋਂ ਤੇ ਪੜ੍ਹਾਈ ਮਾਇਆ ਉਹ ਵਾਲੀ ਸੀ ਉਸੇ ਨੂੰ ਕਹਿ ਰਹੇ ਨੇ ਮਾਇਆ ਉਹ ਸਭ ਕੂੜ ਉਹਨਾਂ ਦੀ ਪੜ੍ਹਾਈ ਮਾਇਆ ਉਹ ਵਾਲੀ ਸੀ ਪੰਡਤ ਪਾੜੀ ਬਾੜ ਬਾੜਦਾ ਉਹਨੇ ਪੰਡਤ ਨੇ ਪਾੜ ਲਈ ਸੀ ਜੋਤ ਤੋਂ ਚੱਕ ਕੇ ਜਾਤ ਨਾਲ ਜੋੜਦੇ ਸੀ ਜੋਤ ਛੱਡਤੀ ਜਾਤ ਨਾਲ ਜੋੜਦੇ ਸਰੀਰ ਨਾਲ ਜੋੜਦੇ ਮਾਇਆ ਨਾਲ ਜੋੜ ਤੇ ਧਨ ਨਹੀਂ ਵਾਂਛੈ ਸੁਰਗ ਨਾ ਅੱਛੈ ਜਿਹੜੇ ਧਨ ਦੀ ਇੱਛਾ ਨਹੀਂ ਰੱਖਦੇ ਵਾਂਛੈ ਇੱਛਾ ਰੱਖਣਾ ਮਨ ਬਾਛਤ ਫਲ ਪਾਵੇ ਮਨ ਦੀ ਜੋ ਇੱਛਾ ਹੈ ਉਹ ਫਲ ਪਾਵੇ ਧਨ ਦੀ ਤਾਂ ਇੱਛਾ ਨਹੀਂ ਰੱਖਦੇ ਧਨ ਦੀ ਵਾਂਛੈ ਸੁਰਗ ਦੀ ਇੱਛਾ ਨਹੀਂ ਹੈ ਸੁਰਗ ਨਾ ਅੱਛਾ ਉਹ ਸੁਰਗ ਦੀ ਇੱਛਾ ਵੀ ਨਹੀਂ ਹੈ ਸੁਰਗ ਕੀ ਹੁੰਦਾ ਸੁਰਗ ਸੰਸਾਰੀ ਸੁਖ ਦਾ ਨਾ ਸੁਰਗ ਸੁਰਗ ਦੇਵਤੇ ਨੂੰ ਓੰਕਾਰ ਰਹਿਣਾ ਕੋਈ ਛਾ ਨਹੀਂ ਸੁਰਗ ਸੁਰਗ ਤੇ ਹੈ ਹੀ ਨਹੀਂ ਇਹ ਤਾਂ ਐਵੇਂ ਕਲਪਨਾ ਗੱਲਾਂ ਨੇ ਨਾ ਸੁਰਗਾ ਕਿਤੇ ਨਾ ਨਰਕਾ ਇੱਥੇ ਹੀ ਨਰਕਾ ਇੱਥੇ ਸੁਰਗ ਜਿਹੜੇ ਲੋਕ ਸੁਖੀ ਨੇ ਦੀਨੇ ਸਾਨੂੰ ਸੁਰਗ ਜੇ ਲੱਗਦੇ ਨੇ ਹੈ ਉਹ ਵੀ ਨਰਕ 'ਚ ਉਹਨਾਂ ਨੂੰ ਪੁੱਛੀਏ ਤਾਂ ਨਰਕ 'ਚ ਨੇ ਸਾਨੂੰ ਲੱਗਦਾ ਸੁਰਗ ਜੇ ਨੇ ਅਤ ਪ੍ਰਿਯ ਪ੍ਰੀਤ ਸਾਧ ਰਾਜ ਰਾਚੈ ਉਹਨਾਂ ਦੀ ਪ੍ਰੀਤ ਕਿਹਦੇ ਨਾਲ ਹੁੰਦੀ ਹੈ ਭੁੱਖ ਕੀ ਹੁੰਦੀ ਹੈ ਭੁੱਖ ਤਾਂ ਉਹਨਾਂ ਨੂੰ ਧੂੜ ਪਨੀਰ ਦੀ ਹੈ ਸਾਧ ਇਹ ਰਾਜ ਹੈ ਹੁਣ ਇੱਥੇ ਧੂੜ ਨੂੰ ਰਾਜ ਕਹਿੰਦੇ ਅਤ ਪ੍ਰਿਯ ਪ੍ਰੀਤ ਸਾਧ ਰਾਜ ਰਾਚੈ ਰਾਜ ਕੀ ਹੁੰਦੀ ਹੈ ਇੱਕ ਫੁੱਲ ਹੁੰਦਾ ਜਿਹੜਾ ਖਿੜਦਾ ਉਹਦੇ ਤੇ ਇੱਕ ਬਰੀਕ ਬਰੀਕ ਇੱਕ ਕਿਸਮ ਦੀ ਐਂ ਦੀ ਆ ਕਦੇ ਕਦੇ ਲੱਗਦੀ ਸਫੇਦ ਸਫੇਦ ਵਿੱਚ ਧੂੜ ਕਿਤੇ ਆ ਕੇ ਜੰਮੀ ਹੋਈ ਹੈ ਉੱਤੇ ਹੁੰਦੀ ਉਹਦੇ ਟਿੱਕੀ ਫੁੱਲ ਦੇ ਉੱਤੇ ਲੱਗਦੀ ਹੈ ਕਈ ਫੁੱਲਾਂ ਦੇ ਉੱਤੇ ਹੁੰਦੀ ਹੈ ਉਹਨੂੰ ਰਾਜ ਕਹਿੰਦੇ ਸਾਦੇ ਹਿਰਦੇ ਕਮਲ ਦੇ ਵਿੱਚ ਖੜਿਆ ਹੁੰਦਾ ਨਾ ਚਲ ਉਹ ਜੋ ਰਾਜ ਨਿਕਲਦੀ ਹਵਾ ਨਾਲ ਉੱਡ ਗਈ ਰਾਜ ਸਭ ਅਸਰ ਜਿਸ ਸਾਥ ਹਿਰਦੇ 'ਚ ਹੁੰਦੀ ਹੈ ਫੁੱਲ ਤੇ ਵੀ ਉਹ ਜਿਹਾ ਇੱਕ ਨਕਸ਼ਾ ਬਣਿਆ ਹੋਇਆ ਹੁੰਦਾ ਹੈ ਜੇ ਸਮਝਣਾ ਹੋਵੇ ਬਾਹਰੋਂ ਜੇ ਬਾਹਰੋਂ ਵਾਲ ਸਮਝੋਗੇ ਤਾਂ ਐ ਲੱਗਦਾ ਵੀ ਇਹਦੇ ਤੇ ਧੂੜ ਜੀ ਆਈ ਹੋਈ ਹੈ ਫੁੱਲਾਂ ਦੇ ਉੱਤੇ ਹੁੰਦੀ ਹੈ ਵਿਚਾਰਣੀਆਂ ਪੱਤੀਆਂ ਦੇ ਵਿੱਚ ਤਾਜ਼ੇ ਤਾਜ਼ੇ ਫੁੱਲਾਂ ਦੇ ਸਾਧ ਰਾਜ ਰਾਜ ਤੰਦੇ ਕਹਾ ਵਿਆਪੈ ਹਾਂ ਤੇ ਜਿਹੜੀ ਹਿਰਦੇ ਚ ਗੱਲ ਆਉਂਦੀ ਹੈ ਨਾ ਅੰਦਰੋਂ ਬਾਣੀ ਉਹਦੀ ਉਹਨਾਂ ਨੂੰ ਰੁਚੀ ਹੁੰਦੀ ਉਹਦੀ ਉਹ ਭੁੱਖ ਹੁੰਦੀ ਉਹਦੇ ਨਾਲ ਰਚੇ ਵਿੱਚ ਹੁੰਦੇ ਨੇ ਉਹੀ ਉਹਨਾਂ ਦਾ ਟੇਸਟ ਹੁੰਦਾ ਉਹੀ ਉਹਨਾਂ ਦੀ ਖੁਰਾਕ ਹੁੰਦੀ ਧੰਦੇ ਕਹਾਂ ਵਿਆਪੈ ਤਾਹੂ ਉਹਨਾਂ ਨੂੰ ਧੰਦਾ ਕਿੱਥੇ ਵਿਆਪਦਾ ਉਹ ਰੂਹ ਨੂੰ ਧੰਦਾ ਨਹੀਂ ਬਣਾ ਸਕਦੇ ਸੰਸਾਰੀ ਧੰਦੇ ਤੋਂ ਉਹਨਾਂ ਦਾ ਜੀ ਨਹੀਂ ਲੱਗਦਾ ਹੈਗਾ ਕਰਦੇ ਨੇ ਕਬੀਰ ਵੀ ਕਰ ਰਿਹਾ ਕੰਮ ਕੰਮ ਕਰ ਰਿਹਾ ਧੰਦਾ ਨਹੀਂ ਕਰ ਰਿਹਾ ਧੰਦਾ ਹੋਰ ਚੀਜ਼ ਹੈ ਕੰਮ ਹੋਰ ਚੀਜ਼ ਹੈ ਹੱਥ ਪੈਰ ਕਰ ਕੰਮ ਸਭ ਰਵਿਦਾਸ ਵੀ ਕਰਦਾ ਧੰਦਾ ਖੇਤੀ ਕਰਦਾ ਉਹਨਾਂ ਨੂੰ ਧੰਦਾ ਨਹੀਂ ਵਿਆਪ ਧੰਦਾ ਕਰ ਵਿਆਪਦਾ ਜਦ ਸੰਸਾਰੀ ਕੰਮ ਆਪਣਾ ਜਿਹੜਾ ਨਾਮ ਵਾਲਾ ਟਾਰਗੇਟ ਆ ਉਹਨੂੰ ਬੁਲਾ ਦੇਣਾ ਫਿਰ ਇਹ ਧੰਦਾ ਬਣਦਾ ਜਿਹੜੇ ਕੰਮ ਚੋਂ ਧਰਮ ਗਾਇਬ ਹੋ ਗਿਆ ਕਰਨ ਵੇਲੇ ਧਰਮ ਗਾਇਬ ਹੋ ਤੰਦਾ ਬਣ ਗਿਆ ਧਰਮ ਦੀ ਕੀਮਤ ਤੇ ਪੈਸੇ ਆ ਰਹੇ ਨੇ ਤੁਹਾਡੇ ਕੋਈ ਜ਼ਰੂਰੀ ਨਹੀਂ ਵੀ ਧੰਦਾ ਦੂਆ ਹੀ ਹੁੰਦਾ ਕੋਈ ਜ਼ਰੂਰੀ ਨਹੀਂ ਧਰਮ ਦੇ ਨਾਂ ਤੇ ਹੀ ਤੰਦਾ ਹੁੰਦਾ ਧਰਮ ਦੀ ਕੀਮਤ ਤੇ ਜਿਹੜਾ ਤੁਸੀਂ ਧਨ ਖਟਿਆ ਉਹ ਸਾਰਾ ਤੰਦਾ ਹੀ ਹੈ ਜਿਹੜੇ ਟਾਈਮ ਤੇ ਧਰਮ ਕਮਾਉਣਾ ਸੀ ਉਹ ਟਾਈਮ ਤਾਂ ਉਹ ਟਾਈਮ ਤੁਸੀਂ ਧਨ ਸੰਸਾਰੀ ਘਟਿਆ ਉਹ ਧਰਮ ਦੀ ਕੀਮਤ ਤੇ ਘਟਿਆ ਧਰਮ ਵੇਚ ਕੇ ਘਟਿਆ ਉੱਥੇ ਉਹ ਸਾਰਾ ਧੰਦਾ ਹੈ ਇਹ ਵੀ ਧੰਦਾ ਇਹ ਧੰਦਾ ਮੂਰਖਾਂ ਦਾ ਦੇਖੋ ਫਰਕ ਹੈ ਦੋਹਾਂ ਦੀ ਸਜ਼ਾ ਦਾ ਫਰਕ ਹੈ ਸਜ਼ਾ ਤੁਹਾਡੇ ਨੂੰ ਇਹਦੇ ਪੈਰ ਕੋਹੜਾ ਆਪਣੇ ਕਾਫਲ ਨੇ ਆਪਣੇ ਹੱਥ ਮਾਰੇ ਇਹ ਮੂਰਖ ਸੀ ਇਸ ਕੰਮ ਕਰਨ ਵਾਲੇ ਨੂੰ ਮੂਰਖ ਬੋਲੇ ਉਸ ਕੰਮ ਕਰਨ ਵਾਲੇ ਨੂੰ ਸ਼ੈਤਾਨ ਬੋਲੇ ਸਜ਼ਾ ਡੋਡ ਉਹ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਮਸਕੀਨ ਵਾਲੀ ਕੈਟਾਗਰੀ ਇਹ ਨਹੀਂ ਹੁੰਦੀ ਇਹ ਤਾਂ ਦਿਆਲੇ ਉਹ ਤਾਂ ਦਿਆਲੇ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਮਸਕੀਨ ਵਾਲੀ ਕੈਟਾਗਰੀ ਚਾਹੁੰਦੇ ਜਿਨ੍ਹਾਂ ਨੇ ਧਰਮ ਨੂੰ ਹੀ ਧੰਦਾ ਬਣਾ ਕੇ ਪੈਸੇ ਕੱਟੇ ਉਹ ਦਫਾ ਇਹਨਾਂ ਤੇ ਨਹੀਂ ਲੱਗਦੀ ਹਾਂ ਉਹ ਦਫਾ ਨਹੀਂ ਲੱਗਦੀ ਇਹਦਾ ਕਤਲ ਹੈ ਸੋ ਚਾਰ ਦਫਾ ਲੱਗੂ ਉਹ ਦੋ ਲੱਗੂ ਅਪਰਾਧ ਕੋਈ ਹੈ ਪਰ ਦਫਾ ਦਾ ਫਰਕ ਹੈ ਨਾ ਆਪਣਾ ਨੁਕਸਾਨ ਕੀਤਾ ਉਹਨਾਂ ਨੇ ਦੁਆ ਦਾ ਵੀ ਕੀਤਾ ਇਹਨਾਂ ਨੇ ਆਪਣਾ ਕੀਤਾ ਉਹਨਾਂ ਨੇ ਦੂਜਿਆਂ ਦਾ ਜਾਣਾ ਕੀਤਾ ਆਪਣਾ ਦਾ ਕੀਤਾ ਨਹੀਂ ਆਪਣੀ ਤਾਂ ਕਮਾਈ ਕੀਤੀ ਉਹਨਾਂ ਨੇ ਬਹੁਤ ਘਰ ਗਾਲੇ ਨੇ ਹੋਰ ਇਹਨਾਂ ਨੇ ਆਪਣੇ ਗਾਲੇ ਖਬਰ ਕਿਸੇ ਦੀ ਸਿੱਖਿਆ ਨਾਲ ਗਾਲੇ ਇਹ ਮੂਰਖ ਜ਼ਰੂਰ ਨੇ ਕਿ ਉਹਨਾਂ ਨੇ ਗਲਤ ਸਿੱਖਿਆ ਲੈ ਲਈ ਮੰਨ ਲਈ ਸਭ ਕਰਦਾ ਬੰਨੇ ਗਏ ਨੇ ਪਰ ਉਹ ਅਪਰਾਧ ਨਹੀਂ ਆਪਣੇ ਵਿਗਾੜੇ ਨਾ ਦੋਹਾਂ 'ਚ ਫਰਕ ਹੈ ਹੈ ਦੋਏ ਕੰਦੇ ਇਹ ਦੋ ਜਗ੍ਹਾ ਕਤਲ ਪਰ ਫਿਰ ਵੀ ਸਜ਼ਾ ਅਡੋਲ ਹੈ ਤੰਦੇ ਕਹਾ ਵਿਆਪੈ ਤਾਹੂ ਉਹਨੂੰ ਆਦਮੀ ਨੂੰ ਤੰਦਾ ਕਿਵੇਂ ਵਿਆਪ ਜੂ ਤੇ ਅੰਦਰ ਉਹ ਕਿਵੇਂ ਭੁੱਲ ਜੂਗਾ ਕਿਵੇਂ ਭੁੱਲ ਜੂ ਆਪਣੇ ਟਾਰਗੇਟ ਨੂੰ ਉਹ ਟਾਰਗੇਟ ਤੇ ਹੀ ਉਹਦੀ ਨਜ਼ਰ ਹੋਊਗੀ ਜੀ ਇਹ ਇੱਕ ਅਨ ਅਨਕਤਹਿ ਨਾ ਜਾਊ ਇੱਕ ਨੂੰ ਛੱਡ ਕੇ ਆਪਣੇ ਹਿਰਦੇ ਨੂੰ ਛੱਡ ਕੇ ਏਕਤਾ ਨੂੰ ਛੱਡ ਕੇ ਮਨ ਔਰ ਚਿਤਰੀ ਨੂੰ ਮਨ ਕੱਲਾ ਕਾਹਦੇ ਛੱਡ ਕੇ ਜਾਊਗਾ ਉਹ ਇੱਕ ਨਾਲ ਜੁੜਿਆ ਰਹਿੰਦਾ ਉਹ ਅੰਦਰਲੇ ਸਰੀਰ ਨਾਲ ਜੁੜਿਆ ਰਹਿੰਦਾ ਬਾਹਰਲੇ ਨਾਲ ਨਹੀਂ ਜੁੜਦਾ ਇੱਕ ਦਾ ਮਤਲਬ ਜਦ ਇਹ ਕਹੂਗਾ ਅੰਦਰਲਾ ਸਰੀਰ ਆਊਗਾ ਚੇਤਨ ਸਰੀਰ ਤੋਂ ਨੂੰ ਛੱਡ ਕੇ ਦੂਏ ਸਰੀਰ ਤੇ ਨਹੀਂ ਪੈਦਾ ਜਾ ਕੇ ਕਿਉਂਕਿ ਤੰਦਾ ਦੂਏ ਸਰੀਰ ਵਾਸਤੇ ਬਾਹਰਲੇ ਵਾਸਤੇ ਧਰਮ ਅੰਦਰਲੇ ਸਰੀਰ ਵਾਸਤੇ ਕਰਮ ਅੰਦਰਲੇ ਸ਼ਰੀਰ ਵਾਸਤੇ ਹੈ ਅੰਦਰਲੇ ਸ਼ਰੀਰ ਦਾ ਖਾਣਾ ਪਹਿਨਣਾ ਅੰਦਰਲੇ ਸ਼ਰੀਰ ਦਾ ਕਲਿਆਣ ਅੰਦਰਲੇ ਸ਼ਰੀਰ ਦਾ ਸੁਖ ਮੰਗਲ ਇਹ ਬਾਲ ਲੈਦਾ ਅੰਦਾ ਬਾਲ ਲੈਦਾ ਉਹ ਅਸਲੀ ਸਰੀਰ ਦਾ ਨਕਲੀ ਦਾ ਇਹਦੀ ਅਕਲ ਤੇ ਹੈ ਵੀ ਨਕਲੀ ਸਰੀਰ ਵਾਸਤੇ ਕਰਨਾ ਅਸਲੀ ਵਾਸਤੇ ਕਰਨਾ ਤਾਂ ਕਰਕੇ ਇਹਨੂੰ ਮੂਰਖ ਹੈ ਵੀ ਨਕਲੀ ਸਰੀਰ ਵਾਸਤੇ ਤਾਂ ਲੱਗਿਆ ਰਹਿੰਦਾ ਅਸਲੀ ਵਾਸਤੇ ਕੁਝ ਨਹੀਂ ਕਰਦਾ ਆਪਣੇ ਵਾਸਤੇ ਕੁਝ ਨਹੀਂ ਕਰਦਾ ਅਬਰ ਕਾਜ ਕਰਦਾ ਅਬਰ ਕਾਜ ਤੇਰੇ ਕਿਤੇ ਨਾ ਕੰਮ ਤੇਰੇ ਕਿਤੇ ਕੰਮ ਆਉਣਗੇ ਆਪਣੇ ਵਾਸਤੇ ਨਹੀਂ ਕੁਝ ਕਰਦਾ ਬਸ ਇੰਨਾ ਹੀ ਫਰਕ ਹੈ ਤਾਂ ਇਹ ਮੂਰਖ ਹੈ ਜਾ ਕੇ ਹੀਏ ਦਿਓ ਪ੍ਰਭ ਨਾਮ ਜਾ ਕੇ ਹੀਏ ਦਿਓ ਪ੍ਰਭ ਨਾਮ ਜਿਹਦੇ ਹਿਰਦੇ 'ਚ ਪ੍ਰਭ ਨੇ ਨਾਮ ਦੇ ਦਿੱਤਾ ਜਿੱਥੇ ਨਾਮ ਹੈ ਪ੍ਰਗਟ ਹੋ ਗਿਆ ਨਾਨਕ ਸਾਧ ਪੂਰਨ ਭਗਵਾਨ ਅੱਲਾ ਲੋ ਨਾਨਕ ਕਹਿੰਦਾ ਉਹੀ ਸਾਧ ਆ ਉਹੀ ਪੂਰਨ ਭਗਵਾਨ ਹੈ ਭਗਵਾਨ ਨਹੀਂ ਭਗਵਾਨ ਤੋਂ ਵੀ ਹੈ ਪੂਰਨ ਭਗਵਾਨ ਕਿਉਂ ਆਇਆ ਕਿਉਂਕਿ ਅਧੂਰੇ ਭਗਵਾਨ ਨੇ ਕ੍ਰਿਸ਼ਨ ਭਗਵਾਨ ਹੈ ਅਧੂਰਾ ਹੈ ਉਹ ਪੂਰਾ ਭਗਵਾਨ ਨਹੀਂ ਇਹ ਅਸਲੀ ਭਗਵਾਨ ਨੇ ਉਹ ਨਕਲੀ ਨੇ ਭਗਵਾਨ ਰਾਮ ਵੀ ਭਗਵਾਨ ਨਕਲੀ ਹੈ ਉਹ ਜਿਹੜੇ ਦਾਸ ਨੇ ਨਾ ਭਗਵਾਨ ਉਹਨਾਂ ਜਾਏ ਅਵਤਾਰ ਜਿਹੜੇ ਦਾਸ ਨੇ ਉਹ ਪੂਰਨ ਭਗਵਾਨ ਉਹ ਪੂਰਨ ਭਗਵਾਨ ਨੇ ਉਹ ਭਗਵਾਨ ਨੇ ਇਹ ਪੂਰਨ ਭਗਵਾਨ ਗੁਰਮੁਖ ਪੂਰਨ ਭਗਵਾਨ ਗੁਰੂ ਦੀ ਅਵਸਥਾ ਰਾਮਚੰਦਰ ਔਰ ਕ੍ਰਿਸ਼ਨ ਔਰ ਸ਼ਿਵ ਜੀ ਲੋਕ ਦੇ ਉੱਪਰ ਕਿਤੇ ਉੱਪਰ ਇਹ ਕਿਤੇ ਪਤਾ ਲੱਗ ਪੈ ਫਿਰ ਕਾਦੀ ਰਹੀ ਪੈ ਕਾਦੀ ਰਹੀ ਪੈ ਕਾਹੂ ਕੋ ਦੇਤਨ ਨਾ ਪੈ ਮਨ ਜਿਹੜਾ ਦਸੂ ਦੀ ਬਾਣੀ ਹੈ ਉਹ ਤਾਂ ਕੰਮ ਦੇ ਨੇ ਪੜਦੇ ਲੋਕ ਡਰਦੇ ਨੇ ਜਦੋਂ ਉਹਦਾ ਸ਼ਿਵ ਜੀ ਦੇ ਖਿਲਾਫ ਹੁੰਦੀ ਹੈ ਗੱਲ ਲੋਕ ਡਰਦੇ ਨੇ ਜਿਹੜੇ ਮੜੀਆਂ ਮੁੜੀਆਂ ਦਾ ਡਰਦੇ ਨੇ ਉਹ ਉਹ ਕਿਤੇ ਪੜਨਗੇ ਜਿਹੜੇ ਤਾਂ ਹੀ ਇਹ ਪ੍ਰਚਾਰ ਕਰਦੇ ਨੇ ਵਿਦਵਾਨ ਵੀ ਅੰਦਰੋਂ ਖੁੱਲਦਾਰ ਹੁੰਦੇ ਨੇ ਡਰਦੇ ਹੁੰਦੇ ਨੇ ਵਿਦਵਾਨ ਬਾਰਡਰ ਪੋਕ ਹੁੰਦੇ ਨੇ ਅੰਦਰੋਂ ਅੰਦਰੋਂ ਨਹੀਂ ਸੱਚੇ ਹੁੰਦੇ ਇਹ ਕਿਤੇ ਇਹਨਾਂ ਦੀ ਅਵਸਥਾ ਕਿਤੇ ਬਦਲਦੀ ਹੈ ਬਾਣੀ ਨੂੰ ਕਿਤੇ ਮੰਨਦੇ ਨੇ ਗੁਰਬਾਣੀ ਨੂੰ ਮੰਨੇ ਦੇ ਬਿਨਾਂ ਅਵਸਥਾ ਨਹੀਂ ਬਦਲਦੀ ਹੈ ਮੰਨਦੇ ਨਹੀਂ ਹੁੰਦੇ ਵਿਦਵਾਨ ਵਿਦਵਾਨਾਂ ਨੂੰ ਤਾਂ ਜਿਹੜਾ ਗਿਆਨ ਵੀ ਹੁੰਦਾ ਨਾ ਅਲਰਜੀ ਕਰ ਜਾਂਦਾ ਹੈ ਅਲਰਜੀ ਗਿਆਨ ਦੀ ਵੀ ਅਲਰਜੀ ਹੋ ਜਾਂਦੀ ਹੈ ਜੇ ਗਿਆਨ ਦੀ ਅਲਰਜੀ ਹੋ ਜਾ ਤਾਂ ਹਮੇ ਬਣ ਜਾਂਦੀ ਹੈ ਫਿਰ ਉਹ ਅਲਰਜੀ ਹੁੰਦੀ ਹੈ ਗਿਆਨ ਦੀ ਅਸਲੀ ਤਾਂ ਇਹਨਾਂ ਦੇ ਸਮਝ ਨਹੀਂ ਆਇਆ ਅਰਥ ਅਸਲੀ ਦਾ ਨੂੰ ਪਤਾ ਨਹੀਂ ਹੁੰਦਾ ਇਹਦਾ ਕੋਈ ਜਿਹੜਾ ਗਿਆਨ ਹੈ ਉਹ ਅਲਰਜੀ ਵਾਲੀ ਹੈ ਜਿਹੜੀਆਂ ਕਿਤਾਬਾਂ ਪੜ੍ਹਦੇ ਨੇ ਉਹੀ ਪੜ੍ਹਦੇ ਨੇ ਜਿਹੜੀਆਂ ਇਹਨਾਂ ਦੇ ਸਮਝ ਆ ਜਾਣ ਗੁਰਬਾਣੀ ਦਾ ਸਮਝ ਤੋਂ ਬਾਹਰ ਹੈ ਗੁਰਬਾਣੀ ਦਾ ਆਦਮੀ ਦੀ ਸਮਝ ਤੋਂ ਪਰੇ ਦੀ ਗੱਲ ਹੈ ਆਦਮੀ ਦੀ ਸਮਝ ਤੋਂ ਪਰੇ ਦੀ ਗੱਲ ਹੈ ਇਹ ਤਾਂ ਜਦ ਸਮਝ ਆਉਂਦੀ ਹੈ ਜਦ ਕੁਝ ਕਿਰਪਾਈ ਹੋ ਜਵੇ ਇਹਦੀ ਸਮਝ ਆਉਂਦੀ ਹੈ ਸਮਝ ਆਉਂਦੀ ਆ ਨਾ ਜਾਂਦੀ ਕਿੰਨੀਆਂ ਲੋਕਾਂ ਨੇ ਜ਼ਿੰਦਗੀਆਂ ਲਾਤੀਆਂ ਇਮਾਨਦਾਰੀ ਨਾਲ ਵੀ ਲਾਤੀਆਂ ਨਹੀਂ ਸਮਝ ਆਈ ਨਹੀਂ ਰਾਹ ਨਹੀਂ ਬਣਿਆ ਉਹਨਾਂ ਨੂੰ ਸਮਝ ਨਹੀਂ ਲੱਗੀ ਉਹਨਾਂ ਨੂੰ